ਅਥ ਇੰਦਰ ਆਏ ਦਰਸ਼ਨ ਕੀਆ ਅਰ ਬੇਨਤੀ ਕਰਤ ਭਇਆ ਸਵਈਆ ਦਿਨ ਏਕ ਗਏ ਬਨ ਕੋ ਹਰ ਜੀ ਮਗਵਾ ਤਜਮਾਨ ਹਰੀ ਪਹਿ ਆਇਓ ਪਾਪਨ ਕੇ ਬਖਸ਼ਾਵਨ ਕੋ ਹਰ ਕੇ ਤਰ ਪਾਇਨ ਸੀਸ ਨਿਵਾਇਓ ਔਰ ਕਰੀ ਬਿਨਤੀ ਹਰ ਕੀ ਅਤ ਹੀ ਹਿਤ ਤੋ ਭਗਵਾਨ ਰਿਧਾਇਓ ਚੂਕ ਪਈ ਹਮ ਤੇ ਕਹਿਓ ਸੱਕਰ ਸੋ ਕਹਿ ਹਰ ਜੀ ਤੁਮ ਕੋ ਨਹਿ ਪਾਇਓ ਤੂੰ ਜਗ ਕੋ ਕਰਤਾ ਕਰਨਾ ਨਿਦ ਤੂੰ ਸਭ ਲੋਕਨ ਕੋ ਕਰਤਾ ਹੈ ਤੂੰ ਮੁਰ ਕੋ ਮਰਿਆ ਰਿ ਬ੍ਰਾਹਮਣ ਭੂਰ ਸਲਾ ਤ੍ਰੀ ਕੋ ਭਰਤਾ ਹੈ ਤੂੰ ਸਭ ਦੇਵਨ ਕੋ ਪਤ ਹੈ ਅਰ ਸਾਧਨ ਕੇ ਦੁਖ ਕੋ ਹਰਤਾ ਹੈ ਜੋ ਤੁਮਰੀ ਕਛ ਭੂਲ ਕਰੈ ਤਿਹ ਕੇ ਫੁਨ ਤੂੰ ਤਨ ਕੋ ਮਰਤਾ ਹੈ ਸੋਈਆ ਜਬ ਕਾਂਸ ਤਕ੍ਰਿਤ ਕੀ ਉਪਮਾ ਤਬ ਕਾਮ ਸੋ ਧੈਨ ਗਉ ਚਲ ਆਈ ਆਏ ਕਰੀ ਉਪਮਾ ਹਰ ਕੀ ਬਹੁ ਭਾਂਤਨ ਸੋ ਕਬ ਸਿਆਮ ਵਡਾਈ ਗਾਵਤ ਹੀ ਗੁਣ ਕਾਨਰ ਕੇ ਇਕ ਕਿੰਕਰ ਆਏ ਗਈ ਹਰਿ ਪਾਈ ਸਿਆਮ ਕਰੋ ਉਪਮਾ ਕਹਿ ਜੋ ਪਦ ਸੋ ਉਪਮਾ ਬਹੁ ਪਾਂਤਨ ਭਾਈ ਸੋਇਆ ਕਾਨਰ ਕੇ ਪਗ ਪੂਜਨ ਕਉ ਸਭ ਦੇ ਪੂਰੀ ਤਜ ਕੈ ਸੁਰਿਆਏ ਪਾਏ ਪਰੇ ਇਕ ਪੂਜਿਤ ਪੇ ਇਕ ਨਾਚ ਉਠੇ ਇਕ ਮੰਗਲ ਗਾਏ ਸੇਵ ਕਰੈ ਹਰ ਕੀ ਹਿਤ ਕੈ ਕਰ ਆਵਤ ਕੇਸਰ ਧੂਪ ਜਗਾਏ ਦੈਤਨ ਕੋ ਬਦ ਕੈ ਭਗਵਾਨ ਮਨੋ ਜਗ ਮੈ ਸੁਰ ਫੇਰ ਬਸਾਏ ਇੰਦੋਰਾ ਦੇਵ ਸਕਰ ਆਦਿਕ ਸਵੈ ਸਭ ਤਜ ਕੈ ਮਨ ਮਾਨ ਹਵੈ ਇਕਤਰ ਕਰਨ ਲਗੇ ਕ੍ਰਿਸ਼ਨ ਉਸਤੀ ਬਾਣ ਕਬਿਤ ਪ੍ਰੇਮ ਪਰੇ ਇਲਾਜ ਕੇ ਜਹਾਜ ਦੋ ਦੇਖੀਐਤ ਬਾਰ ਪਰੇ ਅਭਰਣ ਕੀ ਆਬਾ ਕੋ ਧਰਤ ਹੈ ਸੀਲ ਕੇ ਐ ਸਿੰਧ ਗੁਣ ਸਾਗਰ ਉਜਾਗਰ ਕੇ ਨਾਗਰ ਨਵਲ ਨੈਣ ਦੋਖਨ ਹਰਤ ਹੈ ਸ਼ਤਰੁ ਸੰਘਾਰੀ ਇਹ ਕਾਨ ਅਵਤਾਰੀ ਜੂਗੇ ਸਾਧਨ ਕੋ ਦੇਹ ਦੁਖ ਦੂਰ ਕੋ ਕਰਤ ਹੈ ਮਿੱਤਰ ਪ੍ਰਤਪਾਰ ਕੇ ਇਹ ਜਗ ਕੇ ਉਧਾਰਕ ਹੈ ਦੇਖ ਕੈ ਦੁਸ਼ਟ ਜਿਹ ਜੀ ਤੇ ਜਰਤ ਹੈ ਸੋਇਆ ਕਾਨ ਕੋ ਸੀਸ ਨੁਵਾਇ ਸਵੈ ਸੁਰ ਆਇਸ ਲੈ ਚਲ ਧਾਮ ਗਏ ਹੈ ਗੋਬਿੰਦ ਨਾਮ ਤਰਿਓ ਹਰਿ ਕੋ ਇਹ ਤੇ ਮਨ ਆਨੰਦ ਯਾਦ ਭੈ ਹੈ ਰਾਤ ਪਰੇ ਚਲ ਕੈ ਭਗਵਾਨ ਸੋ ਢੇਰ ਨ ਆਪਨ ਬੀਚ ਆਏ ਹੈ ਪ੍ਰਾਤ ਪੈ ਜਗ ਕੇ ਦਿਖਬੇ ਕਹੋ ਕੀਨ ਸੋ ਸੁੰਦਰ ਖੇਲ ਨਏ ਹੈ ਇਤ ਸ੍ਰੀ ਬਚਿਤ੍ਰ ਨਾੜ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਇੰਦਰ ਭੂਲ ਬਖਸਾਵਨ ਨਾਮ ਵਰਣਨੰ